ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨੋ ਹਾਂ ਆਪੀ ਨੇ ਆਪ ਸਾਜਿਓ ਪਹਿਲਾ ਪਰਮੇਸ਼ਰ ਨੇ ਆਪਣਾ ਆਪ ਸਾਜਿਆ ਆਪੀ ਨੇ ਆਪ ਸਾਜਿਓ ਹਲਾ ਲੋਣ ਕੀ ਸਾਜਿਆ ਉਹਨੇ ਆਪਣਾ ਉਹਨੇ ਆਪਣੀ ਇੱਛਾ ਧਾਰਨ ਕੀਤੀ ਉਹਨੇ ਆਪਣਾ ਹੁਕਮ ਸਾਜਿਆ ਉਹਨੇ ਆਪਣਾ ਭਾਣਾ ਸਾਜਿਆ ਕਿਉਂ ਸਾਜਿਆ ਉਹਦਾ ਕੁਝ ਪ੍ਰੋਗਰਾਮ ਸੀ ਆਪਣਾ ਪ੍ਰੋਗਰਾਮ ਉਲੀਕਿਆ ਉਹਨੇ ਐ ਕਹ ਲੋ ਆਪਣਾ ਮਨ ਵੱਖਰਾ ਸਾਜਿਆ ਉਹਨੇ ਕੁਝ ਕਰਨ ਨੂੰ ਉਹਦੇ ਮਨ 'ਚ ਇੱਛਾ ਪੈਦਾ ਹੋਈ ਹੈ ਕੁਝ ਕਰਨ ਨੂੰ ਕੀ ਕਰਨ ਨੂੰ ਵੀ ਜਿਹੜੇ ਤਿਲ ਖੇਤੀ ਹੈ ਇਹਨਾਂ ਨੂੰ ਕੁਝ ਜਿਹੜੇ ਪਹਿਲਾਂ ਤੇਰੇ ਤੇ ਚੜ ਗਏ ਸੀ ਸਾਰੇ ਖਰਾਬ ਹੋ ਗਏ ਸੀ ਕੁਝ ਬੰਦਿਆਂ ਦੇ ਮਤਭੇਦ ਹੋ ਗਏ ਸੀ ਜਿਹੜੇ ਇੱਕ ਥੋਂ ਨਹੀਂ ਸੀ ਰਹੇ ਉਹਨਾਂ ਦਾ ਇਲਾਜ ਕਿਵੇਂ ਕਰੀਏ ਜਿਵੇਂ ਬਿਮਾਰੀ ਫੈਲ ਜਾਂਦੀ ਹੈ ਬਿਮਾਰੀ ਫੈਲੀ ਦੇ ਬਾਅਦ ਵੀ ਬਿਮਾਰੀ ਦਾ ਇਲਾਜ ਕਰਦੇ ਨੇ ਲੋਕ ਅਸੀਂ ਇਲਾਜ ਕਰਦੇ ਹਾਂ ਸਾਡੇ ਬੰਦੇ ਬਿਮਾਰ ਹੁੰਦੇ ਨੇ ਬਸ ਇਦਾਂ ਹੀ ਹੈ ਇਹ ਬਿਮਾਰੀ ਫੈਲ ਗਈ ਸੱਠਣ ਚੱਕ ਕੇ ਥੋੜੇ ਜਿਹਾ ਏਰੀਆ ਤੋਂ ਬਾਹਰ ਰੱਖਦੇ ਉਹਨਾਂ ਨੇ ਅੱਗੇ ਬਿਮਾਰੀਆਂ ਫੈਲਦੀਆਂ ਸੀ ਉਹਨਾਂ ਨੂੰ ਬਾਹਰ ਪਿੰਡਾਂ ਤੋਂ ਬਾਹਰ ਦੂਰ ਲੈ ਜਾਂਦੇ ਆਬਾਦੀ ਤੋਂ ਵੀ ਇੱਥੇ ਹੀ ਰਹਿਣਾ ਹੈ ਤਾਂ ਕਿ ਜ਼ਿਆਦਾ ਬਿਮਾਰੀ ਪਿੰਡਾਂ 'ਚ ਨਾ ਫੈਲੇ ਛੂਤ ਦੀ ਬਿਮਾਰੀ ਜਿਹਨੂੰ ਕਹਿੰਦੇ ਟੀਵੀ ਵਾਲਿਆਂ ਨੂੰ ਵੀ ਇਦਾਂ ਹੀ ਰੱਖਦੇ ਸੀ ਬਾਹਰ ਅਲੱਗ ਪਲੇਗ ਵਾਲਿਆਂ ਨੂੰ ਵੀ ਇਦਾਂ ਹੀ ਰੱਖਦੇ ਸੀ ਬਾਹਰ ਪਹਿਲਾਂ ਦੱਸਦੇ ਹੁੰਦੇ ਨੇ ਅਸੀਂ ਤਾਂ ਦੇਖੇ ਨਹੀਂ ਪਲੇਗ ਵਾਲੇ ਫਿਰ ਪਹਿਲਾਂ ਦੱਸਦੇ ਨੇ ਇਹ ਤ੍ਰੇਤੇ ਵਾਲੇ ਜਿਹਨੇ ਚੜ ਗਏ ਉਹਨਾਂ ਦੇ ਵਾਸਤੇ ਦੇਵ ਲੋਕ ਅੱਡ ਬਣਾਤਾ ਲੋਕ ਬਣਾਤਾ ਲੋਕ ਮਾਇਆ ਹੈ ਲੋਕ ਮਾਇਆ ਦੇ ਵਿੱਚ ਹੀ ਹੈ ਬਾਉਂਡਰੀ ਸਮਝ ਲਓ ਬਾਉਂਡਰੀ ਸਮਝ ਲਓ ਮੈਨ ਲੈਂਡ ਜਿਹਨੂੰ ਕਹਿ ਦਈਏ ਆਪਾਂ ਹੈ ਤਾਂ ਉੱਥੇ ਆਤਮਾ ਹੀ ਹੈ ਤਾਂ ਉੱਥੇ ਆਤਮਾ ਦੇ ਰੂਪ ਵਿੱਚ ਹੈ ਪਰ ਭਰਮ ਚ ਬੰਦ ਹੈ ਅੰਡੇ ਚ ਬੰਦ ਹੈ ਉਹਨੂੰ ਕਿਹਾ ਭਰਮ ਕਾਂਡਾ ਜਿਵੇਂ ਇੱਕ ਬੀਜ ਹੁੰਦਾ ਇੱਕ ਬਿਰਛ ਹੁੰਦਾ ਬਿਰਛ ਤੋਂ ਬੀਜ ਬਣ ਗਿਆ ਬੀਜ ਰੂਪ ਚ ਗਿਆ ਜਦ ਬੀਜ ਰੂਪ ਦੇ ਵਿੱਚ ਆਉਂਦਾ ਨਾ ਉਹਨੂੰ ਦੀਦਾ ਨਾ ਉਹਨੂੰ ਸੁਣਦਾ ਨਾ ਬੋਲਾ ਹੋ ਜਾਂਦਾ ਬਸ ਜਿਹੜਾ ਜਿਹੜਾ ਦਾ ਜਨਮ ਹੀ ਹੋ ਜਾਂਦਾ ਅੱਖਾਂ ਕੰਨ ਦੋਏ ਨਹੀਂ ਕੰਮ ਕਰਦੇ ਮਾਇਆ ਧਾਰੀ ਅਤਾ ਤਦੋਂ ਬੋਲੋ ਮਾਇਆ ਹੀ ਕੌਣ ਪਰਮ ਮਾਇਆ ਦਾ ਹੀ ਹਿੱਸਾ ਪਰਮ ਜਿਹੜਾ ਹੈਗਾ ਨਾ ਪਰਮ ਧਾਰੀ ਮਾਇਆ ਧਾਰੀ ਹੋ ਪਰ ਉੱਥੋਂ ਸ਼ੁਰੂ ਹੁੰਦੀ ਹੈ ਮਾਇਆ ਅਸਲ ਪਰਮ ਤੋਂ ਸਭ ਕੁਝ ਪਰਮ ਦੇ ਵਿੱਚ ਹੀ ਹੈ ਇੱਕ ਪਾਸੇ ਰੋਸ਼ਨੀ ਹੈ ਇੱਕ ਪਾਸੇ ਹਨੇਰਾ ਹੈ ਹਨੇਰਾ ਪਰਮ ਹੈ ਰੋਸ਼ਨੀ ਜੋਤ ਹੈ ਅਸਲ ਜੋਤ ਆਰ ਰੋਸ਼ਨੀ ਦਾ ਹੀ ਟਕਰਾਇਆ ਹੈ ਵਿੱਚ ਨਾ ਜੋਤ ਦਾ ਆਰ ਹਨੇਰੇ ਦਾ ਹੀ ਟਕਰਾਇਆ ਹੈ ਵਿੱਚ ਪਰਮਦਾਰ ਗਿਆਨ ਦਾ ਹੀ ਟਕਰਾਇਆ ਹੈ ਵਿੱਚ ਮੇਰਾ ਭਰਮ ਗਿਆ ਪਾਉ ਭਾਗਾ ਜਿਹੜਾ ਢੇਰਾ ਹੈ ਭਰਮ ਇਹਦਾ ਇਲਾਜ ਕਰ ਰਹੀ ਹੈ ਗੁਰਬਾਣੀ ਨਾ ਕ੍ਰੋਧ ਦਾ ਇਲਾਜ ਕਰ ਰਹੀ ਹੈ ਨਾ ਮੋਹ ਦਾ ਇਲਾਜ ਕਰ ਰਹੀ ਹੈ ਨਾ ਇਹ ਕਾਮਨਾਵਾਂ ਦਾ ਇਲਾਜ ਕਰ ਰਹੀ ਹੈ ਕਿਸੇ ਦਾ ਇਹ ਤਾਂ ਛੜਾ ਰਹੀ ਹੈ ਉਹਨੂੰ ਸਮਝਾ ਰਹੀ ਹੈ ਨਾ ਬਾਰੇ ਤਾਂ ਜੋਤ ਬਦਲਣੀ ਹੈ ਤਾਂ ਪਰਮ ਦਾ ਨਾਸ ਹੋਣਾ ਪਰਮ ਦੇ ਨਾਸ ਹੋਏ ਬਿਨਾ ਸਾਰੇ ਹੀ ਚਾਹੇ ਪੰਜੇ ਸ਼ੁੱਧ ਹੋ ਜਾਣ ਵਕਾਰ ਫਿਰ ਵੀ ਛੁਟਕਾਰਾ ਨਹੀਂ ਹੈ ਛੁਟਕਾਰਾ ਨਹੀਂ ਹੈ ਬੜੇ ਬੜੇ ਰਿਸ਼ੀ ਪੂਰੀ ਹੋਏ ਨੇ ਛੁਟਕਾਰਾ ਨਹੀਂ ਸਾਰਾ ਕੁਝ ਸ਼ਾਂਤ ਕਰ ਲਿਆ ਛੁਟਕਾਰਾ ਨਹੀਂ ਕਿਉਂਕਿ ਭਰਮ ਦਾ ਨਾਸ ਵੀ ਹੋਇਆ ਗੁਰਬਾਣੀ ਨੇ 6 ਬਕਾਰ ਦੱਸੇ ਨੇ ਪੰਜ ਦੀ ਦੱਸੇ ਉਹਨਾਂ ਨੇ ਪੰਜੇ ਦੱਸਣੇ ਛੇਵੇਂ ਦਾ ਪਤਾ ਨਹੀਂ ਸੀ ਉਹਨਾਂ ਨੂੰ ਵੀ 6 ਦੱਸਦੇ ਹੋ ਵੀ ਗੁਰਬਾਣੀ ਕਹਿੰਦੀ ਹੈ ਇੱਕ ਬਰਨ ਤੇ ਦੋ ਬੂਏ ਦੋ ਬਰਨ ਤੇ ਚਾਰ ਚਾਰ ਬਰਨ ਤੇ 6 ਬੂਏ ਚਾਰ ਪੁਰਖ ਦੋਏ ਨਾਲ ਤੇ ਗੁਰਬਾਣੀ 6 ਕਹਿੰਦੀ ਹੈ ਉਹ ਪੰਜ ਕਹਿੰਦੇ ਨੇ ਤੇ ਉਹ ਬੜਾ ਭਰਮ ਦਾ ਤਾਂ ਉੱਥੇ ਜਿਗਰ ਨਹੀਂ ਹੈ ਕਿਤੇ ਕਾਰਨ ਸਭ ਦਾ ਭਰਮ ਹੈ ਕਾਰਨ ਸਭ ਦਾ ਭਰਮ ਕਿਉਂਕਿ ਭਰਮ ਦੇ ਅੰਡੇ ਜਿਹਦਾ ਬੰਦ ਹੈ ਉਹ ਬੰਦ ਦਾ ਰਾਜ ਨਹੀਂ ਰਿਹਾ ਛੁੱਟੇ ਕਿਵੇਂ ਫੂਟੋ ਆਂਡਾ ਪਰਦੁਕਾ ਮਨੇ ਪਿਆ ਪ੍ਰਗਾਸਾ ਜਾਂ ਬੰਦ ਦੇ ਵਿੱਚ ਪ੍ਰਕਾਸ਼ ਹੋਣਾ ਭਰਮ ਦਾ ਆਂਡਾ ਫੁੱਟ ਜਾਣਾ ਜਿੰਨਾ ਜਰ ਭਰਮ ਗੜ ਨਹੀਂ ਟੁੱਟਦਾ ਉਹਨਾਂ ਚਿਰ ਛਟਕਾਰਾ ਨਹੀਂ ਹੈ ਗੁਰਬਾਣੀ ਦੀ ਥਿਊਰੀ ਉਹ ਬਿਲਕੁਲ ਅਟਾ ਇਹ ਗੱਲ ਕਿਸੇ ਗ੍ਰੰਥ ਚ ਹੀ ਨਹੀਂ ਜੇ ਹੈ ਤਾਂ ਦੱਸੋ ਕੋਈ ਦੱਸੇ ਕਿਹੜੇ ਗ੍ਰੰਥ ਚ ਕੋਈ ਦੱਸੇ ਕਿਸੇ ਗ੍ਰੰਥ 'ਚ ਗੱਲ ਨਹੀਂ ਕਿਸੇ ਮਤ ਵਿੱਚ ਇਹ ਗੱਲ ਨਹੀਂ ਇਸ ਕਰਕੇ ਨਿਆਰਾ ਪੰਥ ਨਿਆਰੀ ਮਤ ਕੋਈ ਮਤ ਹੈ ਜਿਹਦੇ ਵਿੱਚ ਇਹ ਗੱਲ ਹੈ ਇਹ ਛੁੱਟਣ ਦੀ ਵਿਧੀ ਹੈ ਛੁੱਟਣ ਦੀ ਵਿਧੀ ਇਸ ਕਰਕੇ ਕਹੇ ਇਹਨੂੰ ਪਤਾ ਲੱਗਿਆ ਕਿ ਭਰਮ ਤੇ ਬਿਨਾਂ ਛੁਟਕਾਰਾ ਨਹੀਂ ਹੈ ਦੂਜੀਆਂ ਮਤਾਂ ਨੇ ਜੋ ਕੁਝ ਕੀਤਾ ਪਰਮ ਦਾ ਪਰਮ ਉਹਦੇ ਨਾਲ ਤਾਂ ਹੰਕਾਰ ਵੱਧ ਗਿਆ ਨੂੰ ਇੱਕ ਡਿਗਰੀ ਹੋ ਥੱਲੇ ਉਹਨਾਂ ਦਾ ਅਹੰਕਾਰ ਵੀ ਨਹੀਂ ਜਾ ਸਕਿਆ ਜੋ ਕੁਝ ਧਰਮ ਦੇ ਕਰਮ ਕੀਤੇ ਕਰਮ ਧਰਮ ਜਿਹੜੇ ਕੀਤੇ ਉਹ ਪਖੰਡ ਕੀਤੇ ਗੁਰਬਾਣੀ ਪਖੰਡ ਕਹਿੰਦੀ ਹੈ ਪਰ ਉਹਨਾਂ ਨੇ ਪਖੰਡ ਬਣ ਕੇ ਬੀਜੇ ਨਹੀਂ ਕੀਤੇ ਤਾਂ ਉਹਨਾਂ ਤੋਂ ਪ੍ਰਾਪਤੀ ਕੀ ਹੋਈ ਹੈ ਸੱਜਣ ਪਾਸ਼ਾ ਨੇ ਵੀ ਕੀਤਾ ਨੂੰ ਕੰਮ ਦੱਸਦੇ ਨੇ ਕਹਿੰਦਾ ਸੀ ਕੀਤਾ ਨੇ ਮੈਂ ਇਹ ਕਰਮਾਂ ਨੇ ਕਾ ਉਹਨਾਂ ਦਾ ਮਾਨਦਾਰੀ ਨਾਲ ਕੀਤੇ ਨੂੰ ਪਰ ਉੱਥੇ ਤਾਂ ਕੁਝ ਨਹੀਂ ਮਿਲਿਆ ਉਹਨਾਂ ਨੂੰ ਪਾਠ ਪੜਿਓ ਔਰ ਵੇਦ ਵਿਚਾਰਿਓ ਆਪ ਕੀਤੇ ਨੇ ਉਹਨਾਂ ਨੇ ਇਹ ਫੁੱਲ ਤੱਕ ਲੈ ਕੇ ਜਾਂਦੇ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਜੰਗਮ ਸਾਧੇ ਇਹ ਵੀ ਕੀਤਾ ਜਾਂਦੇ ਪੰਜ ਜਣੇ ਤੋਂ ਸੰਗਣਾ ਛੱਡ ਕੇ ਅਧਿਕਾਰੂ ਨੂੰ ਵਾਦੇ ਪਾਠ ਕੌਣ ਪੜਦੇ ਨੇ ਪਾਠ ਪੜਦੇ ਨੇ ਪੰਡਤ ਮੇਰੇ ਵਿਚਾਰ ਦੇ ਨੇ ਪੰਡਤ ਜੋੜੀ ਕਰਮ ਕੌਣ ਕਰਦੇ ਨੇ ਜੋਗੀ ਸ਼ਿਵ ਜੀ ਦੇ ਭਗਤ ਦੋ ਹੀ ਜੋੜ ਲੈ ਇਕੱਠੇ ਇਹਨਾਂ ਜੋ ਕੋਈ ਕਿਸੇ ਦਾ ਵੀ ਛੁਟਕਾਰਾ ਨਹੀਂ ਇਹ ਪੰਜ ਨੂੰ ਮੰਨਦੇ ਨੇ ਪੰਜ ਜਨਾਂ ਤੋਂ ਸੰਗ ਪੰਜ ਜਨਾਂ ਤੋਂ ਸੰਗ ਛੁੱਟ ਕੇ ਪੰਜਾਂ ਨੂੰ ਮੰਨਦੇ ਨੇ ਪੰਜਾਂ ਤੋਂ ਵੀ ਛੁੱਟ ਸਕਦੇ 6 ਵਜੇ ਤਾਂ ਗੱਲੇ ਛੱਡੋ ਇਹਦਾ ਪੰਜਾ ਜੋ ਵੀ ਨਿਕਲ ਸਕੇ ਬਾਹਰ ਨੂੰ ਬੁੱਧ ਵੱਧ ਕੀ ਹੋਇਆ ਸੁਧਕਾਰ ਜ਼ਿਆਦਾ ਹੋ ਗਿਆ ਉਹ ਥਿਉਰੀਆ ਇੱਧਰ ਨੂੰ ਚਲੇ ਗਈ ਸਾਰੀਆਂ ਦੋ ਮੇਨ ਧਰਮ ਨੇ ਦੋ ਮੇਨ ਥਿਉਰੀਆਂ ਨੇ ਇੱਕ ਬੈਰਾਗ ਦੀ ਥਿਉਰੀ ਹੈ ਘਰ ਛੱਡ ਦੇਣਾ ਬੈਰਾਗੀ ਹੋ ਜਾਣਾ ਵਿਆਹ ਨਾ ਕਰਵਾਉਣਾ ਬਾਹਰ ਜੰਗਲਾਂ 'ਚ ਰਹਿਣ ਆਇਆ ਪਿੰਡ ਵਿੱਚ ਰਹਿਣਾ ਬਰਾਗ 'ਚ ਰਹਿਣਾ ਇਹ ਕ੍ਰਿਸਤ ਰਾਜਾ ਇਹ ਰਾਜੇ ਦਾ ਧਰਮ ਦੋਇਤ ਰਸੇ ਸੀ ਦੋਇ ਰਸੇ ਫਿਰ ਇੱਕ ਰਸਤੇ ਦਾ ਕ੍ਰਿਸਚੀਅਨ ਦੇ ਰਸਤੇ ਦਾ ਪੰਡਤ ਗੁਰੂ ਹੈ ਬਾਹਮਣ ਗੁਰੂ ਹੈ ਜਗਤ ਦਾ ਭਗਤਨ ਦਾ ਗੁਰੂ ਹੈ ਬਾਹਮਣ ਦਾ ਜਿਹੜਾ ਵਿਸ਼ਨੂੰ ਨਾਲ ਜੁੜਿਆ ਹੋਇਆ ਹੈ ਰਾਜੇ ਨਾਲ ਜੁੜਿਆ ਹੋਇਆ ਉਹਦਾ ਬਾਹਮਣ ਗੁਰੂ ਹੈ ਸਾਡੇ ਵੀ ਰਾਜ ਕਰੇਗਾ ਖਾਲਸਾ ਵਾਲੇ ਵਿਸ਼ਨੂੰ ਭਗਤ ਨੇ ਆ ਜਿਹੜੇ ਪੁਜਾਰੀ ਨੇ ਹੁਣ ਗੁਰਦਾਰਿਆਂ 'ਚ ਗ੍ਰੰਥੀ ਨੇ ਇਹ ਸਾਰੇ ਪੜ੍ਹਦੇ ਨੇ ਵਿਦਵਾਨ ਨੇ ਨਾ ਆਪਣੇ ਆਪ ਨੂੰ ਮੰਨਦੇ ਵੀ ਵਿਦਵਾਨ ਨੇ ਗੁਰਮੁਖ ਨਹੀਂ ਮੰਨਦੇ ਜੇ ਵਿਦਵਾਨ ਨੇ ਤਾਂ ਬਾਹਮਣੇ ਨੇ ਪੜ੍ਹਦੇ ਨੇ ਜੇ ਵਿਦਵਾਨ ਨੇ ਪੜ੍ਹਦੇ ਨੇ ਜੇ ਗੁਰਮੁਖ ਨੇ ਪੜ੍ਹਦੇ ਨਹੀਂ ਹੋ ਸਕਦੇ ਫਿਰ ਵਿਦਵਾਨ ਨਹੀਂ ਹੋ ਸਕਦੇ ਵਿਦਵਾਨ ਖੋਜੀ ਹੁੰਦਾ ਖੋਜ ਬੰਦ ਕੀਤੀ ਹੈ ਪੰਡਤ ਨੇ ਇਹਨਾਂ ਨੇ ਵੀ ਖੋਜ ਬੰਦ ਕੀਤੀ ਹੋਈ ਹੈ ਜਦੋਂ ਖੋਜ ਸ਼ੁਰੂ ਕਰਨੇ ਗੱਲ ਆਹੀ ਆਊਗੀ ਜਦੋਂ ਖੋਜ ਸ਼ੁਰੂ ਕਰਨਗੇ ਗੁਰਬਾਣੀ ਦੀ ਗੱਲ ਇੱਥੇ ਹੀ ਆਊਗੀ ਉਹ ਕਰਦੇ ਨਹੀਂ ਉਹਨਾਂ ਨੂੰ ਉਧਰ ਜਾਣ ਦਾ ਫਾਇਦਾ ਕੋਈ ਨਹੀਂ ਪੰਡਤ ਜਾਣ ਕੇ ਨਹੀਂ ਸੀ ਕਰਦਾ ਪੰਡਤ ਜਾਣ ਕੇ ਨਹੀਂ ਕਰਦਾ ਹੁੰਦਾ ਉਹ ਜਾਣ ਕੇ ਨਹੀਂ ਕਰਦੇ ਉਹਨਾਂ ਨੂੰ ਪਤਾ ਸਾਡਾ ਅਸੀਂ ਇਹ ਗੱਲ ਮੰਨਣੀ ਨਹੀਂ ਅਸੀਂ ਕਹਿੰਦੇ ਜੋ ਬਾਹਰ ਹੋ ਜਾਾਂਗੇ ਆ ਜਿਹੜੀ ਰੋਟੀ ਪਾਣੀ ਮਿਲਦਾ ਵੀ ਬੰਦ ਹੋ ਜਾਊਗਾ ਉਹਨਾਂ ਦੇ ਵਾਸਤੇ ਗੱਲ ਨਹੀਂ ਮੰਨਣੀ ਗੱਲ ਉਹਨਾਂ ਨੇ ਮੰਨ ਲਿਆ ਵੀ ਅਸੀਂ ਮੰਨਣੀ ਨਹੀਂ ਜੇ ਅਸੀਂ ਨਾ ਮੰਨੀ ਤੇ ਗੁਰਦਾਰ ਨੇ ਸਾਨੂੰ ਕਹਿਣਾ ਰਹਿਣ ਨਹੀਂ ਦੇਣਾ ਪ੍ਰਚਾਰ ਹੋਰ ਹੋ ਜਾਊਗਾ ਸਾਡਾ ਸਭ ਕੁਝ ਗੋਲਕ ਤੋਂ ਹੱਕੇ ਚਲਾ ਜਾਊਗਾ ਸਾਡਾ ਇਹ ਲੋਕ ਤਾਂ ਨਹੀਂ ਬੰਦੇ ਇਹ ਨਹੀਂ ਬਣਨਗੇ ਕਦੇ ਵੀ ਪਹਿਲਾਂ ਗੁਰੂ ਨਾਨਕ ਤੋਂ ਨਹੀਂ ਬਣਿਆ ਮੰਦਰਾਂ ਵਾਲਿਆਂ ਨਹੀਂ ਬਣਿਆ ਹੁਣ ਨਾਲ ਨਹੀਂ ਬਣਨਾ ਸੱਚ ਨੂੰ ਨਹੀਂ ਮੰਨਦੇ ਮਾਇਆ ਜਿੱਥੇ ਆ ਜਾਓ ਸੱਚ ਨੂੰ ਨਹੀਂ ਮੰਨਣ ਦਿੱਤੀ ਕਦੇ ਵੀ ਮਾਇਆ ਸੱਚ ਦੀ ਵਿਰੋਧੀ ਹੈ ਸੱਚ ਦਾ ਵਿਰੋਧ ਚ ਮਾਇਆ ਖੜੀ ਹੈ ਮਾਇਆ ਦਾ ਸੱਚ ਦੇ ਵਿਰੋਧ ਖੜੀ ਹੈ ਉਹ ਅਸੀਂ ਗੁਰਦਾਰਾਂ ਦੇ ਹਾਵੀ ਕਰ ਲਈ ਮਾਇਆ ਦਾ ਉੱਥੇ ਗੱਲ ਹੈ ਮਾਇਆ ਦੇ ਜ਼ਾਬ ਹੈ ਮਾਇਆ ਵਾਸਤੇ ਉਹ ਸਾਰੇ ਦਫ਼ਤਰ ਬਣੇ ਹੋਏ ਨੇ ਮਾਇਆ ਵਾਸਤੇ ਸਾਰਾ ਚੈਕਅਪ ਹੁੰਦੀ ਹੈ ਮਾਇਆ ਵਾਸਤੇ ਰਜਿਸਟਰ ਲੱਗੇ ਨੇ ਮਾਇਆ ਵਾਸਤੇ ਰੋਜ਼ ਉਹ ਬਿਲ ਬਣ ਕੇ ਆਉਂਦੇ ਨੇ ਜਾਲੀ ਹੈ ਠੀਕ ਕਿੰਨਾ ਖਰਚ ਹੋ ਗਿਆ ਇਸ ਸਾਲ ਦਾ ਹਿਸਾਬ ਹੈ ਕਿੰਨੀ ਆਮਦਨ ਸੀ ਐਨ ਇਹ ਤਾਂ ਕਦੇ ਹਿਸਾਬ ਹੀ ਨਹੀਂ ਹੋਇਆ ਕਿ ਇੱਥੋਂ ਕੋਈ ਗੁਰਮੁਖ ਪੜ ਕੇ ਨਿਕਲਿਆ ਆ ਨਾ ਨਿਕਲਿਆ ਸਕੂਲ ਦੀ ਪੜ੍ਹਾਈ ਨੇ ਫਾਇਦਾ ਕੀ ਕੀਤਾ ਇਹਦਾ ਕਦੇ ਹਿਸਾਬ ਹੀ ਨਹੀਂ ਕੀਤਾ ਸੀ ਇਸ ਗੱਲ ਵਾਸਤੇ ਗੁਰਦੁਆਰੇ ਬਣੇ ਹੀ ਨਹੀਂ ਹੋਏ ਇਹਦਾ ਮਤਲਬ ਇਹ ਹੋ ਗਿਆ ਜੇ ਸਕੂਲ ਬਣਦੇ ਨੇ ਕਾਲਜ ਬਣਦੇ ਨੇ ਆਪਣਾ ਰਿਜ਼ਲਟ ਦੇਖਦੇ ਨੇ ਰਿਜ਼ਲਟ ਕੀ ਸੀ ਰਿਜ਼ਲਟ ਸੀ ਸਿੱਖੀ ਸਿੱਖੀ ਦਾ ਕਹਿੰਦੇ ਤਾਂ ਥੱਲੇ ਨੂੰ ਜਾਂਦੀ ਹੈ ਗੋਲ ਕੁੱਤੇ ਨੂੰ ਜਾਂਦੀ ਹੈ ਹਰ ਸਾਲ ਗੋਲਕ ਦਾ ਬਜਟ ਦਾ ਉੱਤੇ ਨੂੰ ਜਾਂਦਾ ਸਿੱਕੀ ਥੱਲੇ ਨੂੰ ਜਾਂਦੀ ਹੈ ਇਹਦਾ ਮਤਲਬ ਮਾਇਆ ਦੀ ਵਜ੍ਹਾ ਨਾਲ ਥੱਲੇ ਨੂੰ ਜਾਂਦੀ ਹੈ ਸੋਚਣਾ ਪਊਗਾ ਜੇ ਸਿੱਖੀ ਚਾਹੀਦੀ ਹੈ ਤਾਂ ਮਾਇਆ ਘਟਾਉਣੀ ਚਾਹੀਦੀ ਹੈ ਗੁਰਦੁਆਰਿਆਂ 'ਚ ਇਹਨੂੰ ਮਾਇਆ ਤੋਂ ਦੂਰ ਰੱਖੋ ਇਸ ਪੰਥ ਨੂੰ ਜੇ ਬਚਾਉਣਾ ਨਹੀਂ ਤਾਂ ਮਾਇਆ ਜਿੱਥੇ ਆਉਗੀ ਉਹਨੂੰ ਲੱਭ ਜੂਗਾ ਥੱਲੇ ਉਹਨੇ ਥੱਲੇ ਲੱਭ ਜੂਗਾ ਹੁਣ ਤੱਕ ਇਹੀ ਹੋਇਆ ਇਹ ਹੁੰਦਾ ਰਹੂਗਾ ਹਾਂਜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਆਪੀ ਨੇ ਆਪ ਸਾਜਿਓ ਜਦੋਂ ਨੇ ਆਪਣਾ ਹੁਕਮ ਸਾਜਿਆ ਤਾਂ ਆਪੇ ਆਪਣਾ ਆਪ ਸਾਜਿਆ ਇੱਕੋ ਹੀ ਰਿਹਾ ਉਹਨੂੰ ਤੱਕ ਦੋ ਨਹੀਂ ਹੋਏ ਇੱਥੇ ਤੱਕ ਇੱਕ ਹੀ ਆ ਉਹ ਓਮਕਾਰ ਇਸੇ ਦਾ ਨੂੰ ਇਹ ਓਮਕਾਰ ਹੈ ਆਪਣਾ ਆਪ ਸਾਜ ਕੇ ਓਮਕਾਰ ਬਣਿਆ ਪਹਿਲਾਂ ਕੀ ਸੀ ਪਹਿਲਾਂ ਓਮ ਬਸ ਉਹ ਜਿਹਨੂੰ ਓਮ ਕਹਿੰਦੇ ਨੇ ਪਹਿਲਾਂ ਉਹ ਹੈ ਜੋਤ ਹੈ ਜਦ ਜਦ ਆਪਣਾ ਆਪ ਸਾਜਿਆ ਫਿਰ ਓਕਾਰ ਬਣ ਗਿਆ ਆਕਾਰ ਨਾਲ ਆ ਗਿਆ ਨਾ ਆਪਣੀ ਦੇਹ ਸਾਜ ਲਈ ਲੋਹਾ ਸੀਗਾ ਪਿਆ ਕੋਈ ਟੁਕੜਾ ਚੱਕ ਕੇ ਤਲਵਾਰ ਬਣਾਤੀ ਤੀਰ ਬਣਾਤਾ ਸੋਨਾ ਸੀਗਾ ਪਿਆ ਕੜਾ ਬਣਾਤਾ ਹੁਣ ਕੜਾ ਹੋ ਗਿਆ ਸੋਨੇ ਦਾ ਸੋਨਾ ਵੀ ਹੈ ਕੜਾ ਵੀ ਹੈ ਦੋ ਜੀ ਹੋ ਤਲਵਾਰ ਵੀ ਹੈ ਲੋਹਾ ਵੀ ਹੈ ਨਾ ਦੋ ਹੋ ਗਏ ਜੀ ਜੀ ਕੋਲ ਉਹ ਲੋਹੇ ਨੂੰ ਤਲਵਾਰ ਤੋਂ ਅੱਡ ਨਹੀਂ ਕਰ ਸਕਦੇ ਤਲਵਾਰ ਨੂੰ ਲੋਹੇ ਤੋਂ ਅੱਡ ਨਹੀਂ ਕਰ ਸਕਦੇ ਕਰਕੇ ਦਿਖਾਓ ਲੋਹਾ ਸੀ ਪਿਆ ਟੁਕੜਾ ਚੱਕ ਕੇ ਤਲਵਾਰ ਬਣਾਤੀ ਕੁੱਟ ਕੇ ਉਹ ਲੋਹਾ ਇੱਕ ਪਾਸੇ ਕਰਕੇ ਤਲਵਾਰ ਦਿਖਾਓ ਕਿੱਥੇ ਫਿਰ ਤਲਵਾਰ ਨੂੰ ਇੱਕ ਪਾਸੇ ਕਰਕੇ ਲੋਹਾ ਦਿਖਾਓ ਕਿੱਥੇ ਫੋਟੋ ਤਾਂ ਬਣਾ ਕੇ ਰੱਖ ਲਾਂਗੇ ਤਲਵਾਰ ਦੀ ਲੋਹਾ ਕੁੱਟ ਕੇ ਇਕੱਠਾ ਕਰ ਦਾਂਗੇ ਤਲਵਾਰ ਤਾਂ ਨਹੀਂ ਲੈਣੀ ਇਸ ਕਰਕੇ ਦੋ ਹੁੰਦੇ ਵੀ ਇੱਕੋ ਹੁੰਦਾ ਹੈ ਇਸ ਤਰੀਕੇ ਨਾਲ ਓੰਕਾਰ ਇੱਕ ਹੈ ਇਹਦਾ ਤਾਂ ਲਿਖਿਆ ਵੀ ਦੋ ਹੁੰਦੇ ਹੋ ਵੀ ਇੱਕ ਹੈ ਆਪੀ ਨੇ ਆਪ ਸਾਜਿਆ ਫਿਰ ਵੀ ਇੱਕੋ ਹੀ ਹੈ ਪਾਣੀ 'ਚ ਲਹਿਰ ਉੱਠੀ ਹੈ ਫਿਰ ਵੀ ਇੱਕੋ ਹੀ ਹੈ ਮੇਰੇ ਅੰਦਰ ਇੱਛਾ ਪੈਦਾ ਹੋਈ ਹੈ ਮੈਂ ਫਿਰ ਵੀ ਇੱਕੋ ਹੀ ਹਾਂ ਪਰਮੇਸ਼ਰ ਦੇ ਅੰਦਰ ਇੱਛਾ ਪੈਦਾ ਹੋਈ ਹੈ ਇੱਕੋ ਹੀ ਹੈ ਜੇ ਇੱਛਾ ਮਾਇਆ ਦੀ ਪੈਦਾ ਹੋਵੇ ਫਿਰ ਦੋ ਹੁੰਦੇ ਨੇ ਜੇ ਮਾਇਆ ਦੀ ਇੱਛਾ ਪੈਦਾ ਹੋ ਜਾਣਾ ਸਵਾਰਥ ਦੀ ਇੱਛਾ ਪੈਦਾ ਹੋ ਜਾ ਫਿਰ ਦੋ ਹੋ ਜਾਂਦੇ ਨੇ ਜੇ ਪਰਮਾਰਥ ਦੀ ਇੱਛਾ ਪੈਦਾ ਹੋ ਜਾ ਇੱਕ ਹੋ ਜਾਂਦਾ ਉਹਦੀ ਪਰਮਾਰਥ ਦੀ ਇੱਛਾ ਤਾਂ ਇੱਕ ਹੈ ਸਾਡੀ ਸਵਾਰਥ ਦੀ ਇੱਛਾ ਤਾਂ ਦੋ ਕਰਦੀ ਹੈ ਇੱਛਾ ਦਾ ਫਰਕ ਪੈ ਗਿਆ ਇੱਕ ਸਵਾਰਥ ਦੀ ਇੱਛਾ ਇੱਕ ਪਰਮਾਰਥ ਦੀ ਇੱਛਾ ਪਰਮਾਰਥ ਦੀ ਇੱਛਾ ਇੱਕ ਕਰਦੀ ਹੈ ਜੇ ਅੱਜ ਸਾਡੇ ਅੰਦਰ ਪਰਮਾਰਥ ਦੀ ਇੱਛਾ ਪੈਦਾ ਹੋ ਜਾ ਅੱਜ ਇੱਕ ਹੋ ਜੂਏ ਮਨ ਸਵਾਰਥੀ ਹੈ ਨਾ ਸਵਾਰਥੀ ਪਰਮਾਰਥੀ ਬਣ ਗਿਆ ਅੱਲਾ ਦਾ ਪਹਿਲਾਂ ਹੀ ਪਰਮਾਰਥੀ ਹੈ ਅੱਲਾ ਦਾ ਪਹਿਲਾਂ ਹੀ ਪਰਮਾਰਥੀ ਹੈ ਸਵਾਰਥੀ ਹੈ ਸਵਾਰਥੇ ਧਰਮ ਧਾਰਨ ਨਹੀਂ ਕਰਨ ਹੁੰਦਾ ਸਾਨੂੰ ਲੋਭ ਸਵਾਰਥੀ ਲੋਭ ਰਾਜ ਕੀ ਸਵਾਰਥ ਜਦ ਰਾਜ ਕਰੇਗਾ ਖਾਲਸਾ ਕਹਿੰਦੇ ਸਵਾਰਥ ਨਹੀਂ ਛੱਡਦੇ ਸਿੱਖ ਕਿਵੇਂ ਬਣ ਜਾਣਗੇ ਇਹ ਤਾਂ ਰੌਲੇ 'ਚ ਪਾਇਆ ਹੈ ਇਹਨਾਂ ਨੇ ਜਾਣ ਕੇ ਵੀ ਲੋਕਾਂ ਨੂੰ ਪਤਾ ਹੀ ਨਾ ਲੱਗੇ ਸਿੱਖ ਨਹੀਂ ਬਣ ਦੇਣਾ ਨਾ ਇਹਨਾਂ ਨੇ ਬਣਨਾ ਨਾ ਕਿਸੇ ਨੂੰ ਬਣਨਾ ਚਾਹੁੰਦੇ ਨੇ ਜਿੱਦਣ ਇਹ ਸਿੱਖ ਲੋਕ ਬਣ ਗਏ ਉਦੋਂ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕਰ ਦੇਣਾ ਰਾਜ ਵਾਲਿਆਂ ਨੂੰ ਬੋਲਤੀ ਬੰਦ ਕਰ ਦੇਣੀ ਇਹਨਾਂ ਦੀ ਬੋਲਤੀ ਬੋਲੇ ਨਹੀਂ ਸਕਦੇ ਤੁਸੀਂ ਸਿੱਖੀ ਤੋਂ ਖਿਲਾਫ ਹੋ ਕੱਢ ਤੇ ਫੜ ਲੈਣਗੇ ਅਗਲੇ ਇਹ ਰੌਲੇ ਜਮਾਉਂਦੇ ਨੇ ਜਗਾਰੇ ਛੜਾਤੇ ਧੂੜੋ ਡਾਤੀ ਪਰਪੰਚ ਕਰ ਲੈ ਲੰਗਰ ਲਾਤੇ ਵੀ ਲੋਕਾਂ ਨੂੰ ਪਤਾ ਹੀ ਨਾ ਲੱਗੇ ਸੱਚ ਦਾ ਪ੍ਰਚਾਰ ਬੰਦ ਕੀਤਾ ਹੋਇਆ ਕੂੜ ਦਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਇਹ ਜਾਣਬੁੱਝ ਕੇ ਕੀਤਾ ਜਾਣਦੇ ਨੇ ਵੀ ਜਿਨ੍ਹਾਂ ਦੇ ਜਾਣਦੇ ਨੇ ਉਹ ਵੀ ਜਾਣਦੇ ਨੇ ਜੇ ਇਧਰ ਆ ਗਏ ਫਿਰ ਤਾਂ ਅਸੀਂ ਖਤਮ ਸਾਡੀ ਲੀਡਰੀ ਖਤਮ ਫਿਰ ਤਾਂ ਉਹ ਲੀਡਰ ਬਣ ਜਾਣਗੇ ਜਿਹੜੇ ਰਬਦਾਸ ਵਰਗੇ ਸੀ ਜਿਹਨੂੰ ਪੁੱਛਦਾ ਕੋਈ ਨਹੀਂ ਰਬਦਾਸ ਨੂੰ ਨਹੀਂ ਸੀ ਕੋਈ ਪੁੱਛਦਾ ਕਬੀਰ ਨੂੰ ਨਹੀਂ ਸੀ ਕੋਈ ਪੁੱਛਦਾ ਮਾਰਕੀਟ ਵਿੱਚ ਸਮਾਜ ਵਿੱਚ ਉਹਨਾਂ ਦੀ ਹੋ ਜਾ ਕਦਰ ਇਹਨਾਂ ਨੂੰ ਲਾਦਣ ਲੋਕ ਖੂਜੇ ਇਹ ਗੱਲ ਬਰਦਾਸ਼ਤ ਕਰਦੇ ਕੋਈ ਵੀ ਨਹੀਂ ਕਰ ਸਕਦਾ ਬਰਦਾਸ਼ਤ ਵੀ ਆਦਮੀ ਇਹ ਵੀ ਆਦਮੀ ਨੇ ਵੀ ਆਦਮੀ ਧਰਮ ਨਹੀਂ ਚਲਾ ਸਕਦੇ ਹੁੰਦੇ ਹਾਂ ਝੂਠੇ ਧਰਮ ਚਲਾ ਸਕਦੇ ਨੇ ਗੁਰਮਤ ਤੋਂ ਜਿਹੜੇ ਦੂਏ ਧਰਮ ਨੇ ਨਾ ਉਹ ਤਾਂ ਹੈ ਉਹ ਸਾਰੇ ਝੂਠ ਦੇ ਝੂਠ ਝੂਠ ਧਰਮ ਦਾ ਚਲਾ ਸਕਦਾ ਨਾ ਦੁਨਿਆਵੀ ਆਦਮੀ ਉਹ ਜਿਹੜਾ ਦੂਆ ਆਦਮੀ ਹੈ ਨਾ ਦੁਨਿਆਵੀ ਨਹੀਂ ਹੈ ਨਿਰਾਕਾਰੀ ਆਦਮੀ ਹੈ ਉਹ ਝੂਠ ਧਰਮ ਦੇ ਡੇੜੇ ਨਹੀਂ ਜਾ ਸਕਦਾ ਤੇ ਤਾਂ ਜਾ ਨਹੀਂ ਸਕਦਾ ਉਧਰ ਝੂਠ ਧਰਮ ਸੰਸਾਰੀ ਆਦਮੀ ਚਲਾਉਂਦੇ ਅੰਦਰ ਜਿਹੜੇ ਸੰਸਾਰੀ ਨਹੀਂ ਰਹਿੰਦੇ ਉਹ ਝੂਠ ਧਰਮ ਤੋਂ ਬਾਹਰ ਆ ਜਾਂਦੇ ਨੇ ਝੂਠ ਧਰਮ ਦਾ ਇੱਕ ਜਾਲ ਹੈ ਫਸਾਉਣ ਵਾਲਾ ਫਾਂਸਰ ਕੀ ਵਿਦ ਹੈ ਜਿੰਨੀਆਂ ਵੱਤਾਂ ਨੇ ਫਸਾਉਣ ਵਾਲੀਆਂ ਨੇ ਜਿਹਨੂੰ ਜਾਲ ਦਾ ਪਤਾ ਜਿਹਨੇ ਛੁੱਟਣਾ ਉਹ ਜਾਲ ਵੱਲ ਜਾਊਗਾ ਉਹ ਕਦੇ ਜਾਲ ਵੱਲ ਜਾਊਗਾ ਜਿਹਨੇ ਛੁੱਟਣਾ ਭਵ ਸਾਗਰ ਚੋਂ ਜਾਲ ਵੱਲ ਨਹੀਂ ਜਾਂਦਾ ਜਾਲ ਵਾਲੀ ਮਤਲਬ ਨਹੀਂ ਬੰਦਾ ਉਹ ਤਾਂ ਸਮਝ ਆ ਵੀ ਇਹ ਜਾਲ ਮੱਛੀ ਨੂੰ ਪਤਾ ਹੋਵੇ ਵੀ ਜਾਲ ਫਸਦੀ ਹੈ ਮੱਛੀ ਨੂੰ ਪਤਾ ਨਹੀਂ ਹੈ ਤਾਂ ਫਸ ਜਾਂਦੀ ਹੈ ਉਹ ਮਾਰਦੀ ਆ ਕੱਡੇ ਨੂੰ ਉਹ ਕੱਡੇ ਨੂੰ ਨਹੀਂ ਮਾਰਦੀ ਉਹ ਖਰਾਕ ਨੂੰ ਮਾਰਦੀ ਉਹ ਕੱਡੇ ਦਾ ਨਹੀਂ ਪਤਾ ਉਹਨੂੰ ਵਿੱਚ ਗੰਡਾ ਹੈ ਉਹ ਜਿਹੜਾ ਫਸ ਜਾਂਦਾ ਨਾ ਫਿਰ ਲੋਹਾ ਉਹਦਾ ਨਹੀਂ ਉਹਨੂੰ ਪਤਾ ਹੈਗਾ ਮੱਛੀ ਨੂੰ ਜੇ ਉਹਦਾ ਪਤਾ ਹੋਵੇ ਤਾਂ ਨਹੀਂ ਬੂ ਪਾਉਂਦੀ ਉਹਦਾ ਉਹਦੀ ਖਰਾਕ ਹੁੰਦੀ ਉਹਨੂੰ ਉਹ ਦੀਦੀ ਹੈ ਚੋਗਾ ਦੀਦਾ ਉਹਨੂੰ ਜਾਨਵਰ ਨਹੀਂ ਫੜਦੇ ਚੋਗਾ ਪਾ ਕੇ ਜਾਲ ਲਾ ਲੈਂਦੇ ਜੇ ਜਾਲ ਦੇਖਣ ਕਦੇ ਨਹੀਂ ਜਾਨਵਰ ਉਤਰਦੇ ਚੋਗਾ ਦੇਖਦੇ ਨੇ ਉਹ ਬੱਤਾਂ ਦਾ ਚੋਗਾ ਹੈ ਬਾਹਰ ਜਾਲ ਨਹੀਂ ਦੀਦਾ ਉਹਨਾਂ ਨੂੰ ਆਪੀ ਨੇ ਰਚਿਓ ਨਾਉ ਆਪੀ ਨੇ ਰਚਿਓ ਨਾਉ ਇਹਨੇ ਬੜਬੜੀਆਂ ਕਾਰਾਂ ਨੇ ਸੰਤਾਂ ਦੀ ਚੋਗਾ ਹੀ ਹੈ ਇਹਦੇ ਨੇੜੇ ਨੂੰ ਆ ਜਾਂਦੇ ਨੇ ਜਿਹੜੇ ਫਸਦੇ ਨੇ ਚੇਲੇ ਉਹਦੇ ਕੱਪੜੇ ਵਧੀਆ ਘੜੀਆਂ ਵਧੀਆ ਉਹਦਾ ਚੋਗਾ ਹੈ ਨਵੇਂ ਫਸ ਜਾਂਦੇ ਮਾਇਆ ਦੇਖ ਕੇ ਫੌਜ ਕਰਾਂਗੇ ਕਾਰਾਂ 'ਚ ਬਹਿਣੇ ਤੇ ਜੋਗਾ ਜਾਂ ਜੋਗਾ ਨਹੀਂ ਨਾ ਪੂਰੇ ਗਰੀਬਾਂ ਦੇ ਬੱਚੇ ਨੇ ਉਹਨਾਂ ਨੂੰ ਕਹਿੰਦੇ ਸਾਈਕਲ ਨਸੀਬ ਨਹੀਂ ਉਹਨਾਂ ਨੂੰ ਕਾਰ 20 ਲੱਖ ਦੀ ਬਿਠਾ ਦੇਣ ਦਿਮਾਗ ਖਰਾਬ ਹੋ ਜਾਂਦਾ ਪਰ ਚੋਗਾ ਹੀ ਦਿੰਦਾ ਉਹਨਾਂ ਨੂੰ ਚੋਗਾ ਪਾਇਆ ਉਹਨਾਂ ਨੇ ਫਸਾਤੇ ਜਾਲ ਚ ਐਸੇ ਫਸਾਏ ਨਿਕਲ ਨਹੀਂ ਸਕਦੇ ਸਾਡਾ ਜੀਵਨ ਬਰਬਾਦ ਹੋ ਜੂ ਆਪੀ ਨੇ ਰਚਿਓ ਨੋ ਆਪੀ ਨੇ ਆਪ ਸਾਜਿਓ ਕੀ ਸਾਜਿਓ ਆਪੀ ਨਾਲ ਰਜੇ ਰੋ ਨਾਮ ਰਜਦਾ ਆਪਣਾ ਨਾਮ ਆਪ ਪੈਦਾ ਕੀਤਾ ਹਨ ਜਿਹੜਾ ਨਾਮ ਹੈ ਨਾਮ ਕੀ ਹੁਕਮ ਹੁਕਮ ਹੈ ਸਾਜੇ ਉਹਨੇ ਆਪਣਾ ਆਪ ਹੋਰ ਕੁਝ ਨਹੀਂ ਹੈ ਨਾਮ ਦੀ ਰਚਨਾ ਕੀਤੀ ਔਰ ਕੀ ਕੀਤਾ ਨਾਮ ਇੱਕ ਪਲੈਨਿੰਗ ਦਾ ਨਾਮ ਹੀ ਹੈ ਕਰਦਾ ਜੋ ਉਹਦੀ ਪਲੈਨਿੰਗ ਉਹਦੇ ਬਤਾਬ ਸਿਰਸੀ ਚੱਲ ਰਹੀ ਹੈ ਜੋ ਨੇ ਪਲਾਨ ਆਪਣਾ ਉਹ ਲਿਖਿਆ ਉਹੀ ਨਾਮ ਉਹਦਾ ਉਹਦੇ ਥਰੂ ਸ੍ਰਿਸ਼ਟੀ ਚੱਲੂਗੀ ਕੋਈ ਦਖਲ ਨਹੀਂ ਦੇ ਸਕਦਾ ਜੋ ਤੇ ਹੋ ਰਿਹਾ ਜੋ ਉਹਦਾ ਪਲਾਨ ਪ੍ਰੋਗਰਾਮ ਹੈ ਉਹਦੇ ਤਹਿਤ ਹੋ ਰਿਹਾ ਉਹਦਾ ਜੋ ਪ੍ਰੋਗਰਾਮ ਹੈ ਉਹੀ ਨਾਮ ਹੈ ਉਹਦੇ ਪ੍ਰੋਗਰਾਮ ਮੁਤਾਬਕ ਸੂਰਜ ਚੜਦਾ ਉਹਦੇ ਪ੍ਰੋਗਰਾਮ ਮੁਤਾਬਕ ਸੂਰਜ ਦੇ ਵਿੱਚ ਹੀਟ ਪਾਈ ਹੋਈ ਹੈ ਲਾਈਟ ਪਾਈ ਹੋਈ ਹੈ ਉਹਦੇ ਪ੍ਰੋਗਰਾਮ ਅਨੁਸਾਰ ਸੂਰੀ ਜ਼ਰੂਰੀ ਧਰਤੀ ਨੂੰ ਦੂਰੀ ਹੈ ਨਾਪ ਕੇ ਉਹਨੇ ਆਪ ਤੇ ਡੇੜੇ ਕਰਨ ਵਿੱਚ ਇੱਥੇ ਕੋਈ ਜਿਉਂਦਾ ਰਹਿ ਸਕਦਾ ਇਹ ਸਭ ਉਹਦਾ ਕੀਤਾ ਹੋਇਆ ਅਸੀਂ ਤਾਂ ਖੋਜਿਆ ਕਰਦੇ ਆਣਾ ਇੰਨੀ ਦੂਰ ਹੈ ਸੂਰਜ ਕਿਉਂ ਇੰਨੀ ਦੂਰ ਡੇੜੇ ਕਿਉਂ ਨਹੀਂ ਸੀ ਧਰਤੀ ਜ਼ਿਆਦਾ ਦੂਰ ਕਿਉਂ ਨਹੀਂ ਸੀ ਜ਼ਿਆਦਾ ਦੂਰ ਹੁੰਦਾ ਜਿੰਨੀ ਹੀਟ ਸਾਨੂੰ ਚਾਹੀਦੀ ਹੈ ਇੰਨੀ ਸੀ ਬਿਲਡਿੰਗ ਇਹ ਸਭ ਉਹਨਾਂ ਨਾਪ ਕੇ ਰੱਖੇ ਹੋਏ ਨੇ ਜੇ ਗੜਬੜ ਹੋ ਜਾਏ ਧਰਤੀ ਨਸ਼ਟ ਹੋ ਜੂਗੀ ਜੀਵਨ ਨਹੀਂ ਰਹਿ ਸਕਦਾ ਇੱਥੇ ਅਸੀਂ ਤਾਂ ਖੋਜੇ ਗੱਲ ਦੀ ਸੂਰਜ ਦੀ ਦੂਰ ਹੈ ਜਿਹਨੇ ਬਣਾ ਕੇ ਰੱਖਿਆ ਨਹੀਂ ਦੂਰ ਉਹਨੇ ਕਿਉਂ ਰੱਖਿਆ ਉਹਦਾ ਪ੍ਰੋਗਰਾਮ ਆਪਣੇ ਪ੍ਰੋਗਰਾਮ ਦੇ ਹਿਸਾਬ ਨਾਲ ਰੱਖਿਆ ਸਭ ਕੁਝ ਉਹਨੇ ਆਪੀ ਨੇ ਰਚਿਓ ਨੂੰ ਦੂਈ ਕੁਦਰਤ ਸਾਜੀ ਹੈ ਦੂਈ ਕੁਦਰਤ ਸਾਜੀ ਹੈ ਅੜੀ ਦੂਈ ਸਾਜੀ ਹੈ ਦੂਈ ਕੀ ਹੈ ਦੂਈ ਮਾਇਆ ਹੈ ਇਹ ਕੁਦਰਤ ਨਾਲ ਸਾਜੀ ਹੋਈ ਹੈ ਦੂਈ ਕੁਦਰਤੀ ਸਾਜੀ ਹੈ ਦੇਖੋ ਕੁਦਰਤ ਦੁਆਰਾ ਸਾਜੀ ਹੈ ਕੁਦਰਤ ਕੀ ਹੈ ਕੁਦਰਤ ਦੀ ਕਰਾਮਾਤ ਦਾ ਨਾਮ ਕੁਦਰਤ ਉਹਦੀ ਕਰਾਮਾਤ ਦਾ ਨਾਮ ਦੀ ਸ਼ਕਤੀ ਦਾ ਕੁਦਰਤ ਵਿੱਚ ਕੁਦਰਤ ਤਾਂ ਹਰ ਪ੍ਰਭ ਵਸੇ ਜੀਓ ਫਿਰ ਵੀ ਖੋਗੀ ਵਿੱਚ ਕੁਦਰਤ ਹਰ ਪ੍ਰਭ ਵਸੇ ਜੀਓ ਕਹਿ ਕੇ ਕਰਤਾ ਕੁਦਰਤ ਕਰਤਾ ਇੱਕੋ ਹੀ ਰਹੇ ਕਾਦਰ ਔਰ ਕੁਦਰਤ ਦੋ ਨਹੀਂ ਹੁਣ ਜਿਵੇਂ ਉਹ ਹਰ ਉਹਦਾ ਹੁਕਮ ਦੋ ਨਹੀਂ ਆਣਾ ਇਹ ਕਾਦਰ ਉਹ ਆਪ ਹੈ ਕੁਦਰਤ ਉਹਦਾ ਆਪ ਕੁਦਰਤ ਨਾਲ ਜਿਹਦੇ ਨੇ ਸਾਰਾ ਕੰਮ ਕੀਤਾ ਕੁਦਰਤ ਨਹੀਂ ਕਰਾ ਦਾ ਨਾ ਕਾਦਰ ਆਪ ਹੈ ਕੁਦਰਤ ਉਹਦੀ ਹੈ ਇੱਕੋ ਹੀ ਆ ਵਿੱਚ ਉਹਨੇ ਉਹੀ ਬਸਦਾ ਆਪ ਇੱਛਾ ਵਿੱਚ ਇੱਛਾ ਸ਼ਕਤੀ ਜੋ ਆਵੇ ਬਸਦਾ ਹਰ ਕਾਫੜੀ ਸ਼ਕਤੀ ਚ ਆਵੇ ਹੁੰਦਾ ਪਾਣੀ ਦੀ ਲਹਿਰ ਛਿੱਤੀ ਹੈ ਪਾਣੀ ਵਸਦਾ ਉਹਦੇ ਵਿੱਚ ਹਾਂਜੀ ਦੋਈ ਗੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ ਫਿਰ ਆਸਣ ਤੇ ਆਪਣੇ ਬੈਠ ਕੇ ਹੀ ਸਿਰਫ ਤੁਰਨਾ ਜਬ ਕੋਈ ਦੀ ਇੱਛਾ ਸ਼ਕਤੀ ਉਹ ਕੰਮ ਕਰਦੀ ਹੈ ਦੇਖ ਰਿਹਾ ਸਭ ਕੁਝ ਕਰ ਆਸਣ ਡਿਠੋ ਚਾਓ ਜੋ ਕੁਝ ਹੋ ਰਿਹਾ ਉਹਨੂੰ ਦੇਖ ਵੀ ਰਿਹਾ ਬੜੇ ਚਾਅ ਨਾਲ ਦੇਖ ਰਿਹਾ ਖੁਸ਼ੀ ਨਾਲ ਦੇਖ ਰਿਹਾ ਜੋ ਹੋ ਰਿਹਾ ਨਾਰਾਜ਼ ਨਹੀਂ ਹੈ ਕਿਸੇ ਤੇ ਜਦ ਚਾਹ ਆਦਮੀ ਦੇ ਵਿੱਚ ਹੁੰਦਾ ਉਹਦੇ 'ਚ ਨਫ਼ਰਤ ਨਹੀਂ ਹੁੰਦੀ ਜਿੱਦੇ ਚਾਹ ਤੇ ਨਫ਼ਰਤ ਨਹੀਂ ਹੁੰਦੀ ਕੋਈ ਭਖਾਰੀ ਆ ਜਾਵੇ ਚਲ ਮੁੰਡੇ ਦੀ ਜਲ ਜਾਂਦੀ ਫੜ ਉਹਨੂੰ ਦੇ ਦਿੰਦਾ ਪੈਸੇ ਫੜ ਕੇ ਤੇ ਉਹ ਆ ਜਾਵੇ ਰੁਪਈਆ ਮੰਗ ਲਵੇ ਕਈ ਵਾਰ ਔਖਾ ਹੋ ਜਾਂਦਾ ਉਹਦਾ ਗੂੜ ਚਾਹ ਵਾਲਾ ਹੈ ਹਰ ਵਕਤ ਉਹ ਹਮੇਸ਼ਾ ਦਿਆਲੂ ਹੀ ਹੈ ਤਾਂ ਦਿਆਲੂ ਹੈ ਚਾਹ ਹੈ ਉਹਨੂੰ ਬੱਚੇ ਲੋਕਾਂ ਦੇ ਰਾਜਾਂ ਦੇ ਪੈਦਾ ਹੋ ਜਾਂਦੇ ਨੇ ਔਲਾਦ ਨਹੀਂ ਹੁੰਦੀ ਚੌ ਦੇ ਵਿੱਚ ਕਿੰਨਾ ਦਾਨ ਕਰ ਦਿੰਦੇ ਕਰਦੇ ਨੇ ਦਾਨ ਕਰਦੇ ਨੇ ਖੁਸ਼ੀ ਹੁੰਦੀ ਹੈ ਪਹਿਲਾਂ ਕਦੇ ਨਹੀਂ ਕਰਦੇ ਚੌ ਦੇ ਸੈਂਸ ਵਿੱਚ ਆਦਮੀ ਦਾ ਮੂਡ ਹੋਰ ਹੁੰਦਾ ਦਿਆਲੂ ਹੁੰਦਾ ਕਿਰਪਾਲੂ ਹੁੰਦਾ ਜੇ ਚੌ ਨਹੀਂ ਹੁੰਦਾ ਫਿਰ ਉਹਦੇ ਵਿੱਚ ਗੁੱਸਾ ਹੁੰਦਾ ਹੈ ਫਿਰ ਉਹਦਾ ਮੂਡ ਬਦਲਿਆ ਹੋਇਆ ਹੁੰਦਾ ਉਹਦਾ ਮੂਡ ਚਾਉ ਵਾਲਾ ਰਹਿੰਦਾ ਸਾਰੀ ਉਹਦੀ ਸਰਤਾਨ ਸੁਖਾਰ ਦੁਖ ਉਹ ਜੇ ਦੁਖਾ ਤਾਂ दारू ਦੇ ਰਿਹਾ ਉਹ ਵੀ ਚਾਉ ਹੈ ਉਹਨੂੰ ਰਾਜੀ ਕਰਨ ਵਾਸਤੇ ਸਾਨੂੰ ਕੋਈ ਹੋਰ ਲੱਗਦਾ ਸਾਡਾ ਮੂਡ ਹੋਰ ਤਰ੍ਹਾਂ ਦਾ ਉਹਦਾ ਹੋਰ ਤਰ੍ਹਾਂ ਦਾ ਸਾਨੂੰ ਕੁਝ ਹੋਰ ਲੱਗਦਾ ਉਹਨੂੰ ਕੁਝ ਹੋਰ ਲੱਗਦਾ ਮਹਿੰਗੀ ਤੋਂ ਮਹਿੰਗੀ ਦਵਾ ਲੈ ਕੇ ਆਉਂਦੇ ਬੱਚਿਆਂ ਵਾਸਤੇ ਅਸੀਂ ਜੇ ਕੋਈ ਡਾਕਟਰ ਕਹੇ ਵੀ ਭਾਈ ਇਹ ਤਾਂ ਬਹੁਤ ਮਹਿੰਗੀ ਹੈ ਦਵਾਈ ਮਹਿੰਗਾ ਟੀਕਾ ਚਲਾਉਣਾ ਪੈਂਦਾ ਕਦ ਲੋਣੇ ਇਸ ਕਰਕੇ ਜਿੰਨਾ ਦੁੱਖ ਹੈ ਉਹ ਮਹਿੰਗੀ ਤੇ ਮਹਿੰਗੀ ਜਿਹੜਾ ਦੁੱਖ ਹੈ ਉਹ ਵੀ ਮਹਿੰਗੀ ਦਵਾਈ ਹੈ ਉਹ ਸਮਝੋ ਮਹਿੰਗੀ ਦਵਾਈ ਹੈ ਤੇ ਨੌਵੇਂ ਪਾਸ਼ਾ ਨੂੰ ਬਹੁਤ ਮਹਿੰਗੀ ਦਵਾਈ ਮਿਲੀ ਹੈ ਦੀ ਦਵਾਈ ਹੋਈ ਅੱਜ ਉਹ ਜਿੱਥੇ ਉੱਥੇ ਲਾਲ ਕਿਲੇ ਦੇ ਸਾਹਮਣੇ ਉਸ ਦੀ ਕਰਾਮਾਤ ਹੈ ਮਹਿੰਗੀ ਦਵਾਈ ਦੀ ਸਸਤੀ ਦਵਾਈ ਪੀਣ ਵਾਲੇ ਜਿਹੜੇ ਸੀ ਉਹ ਕੌਣ ਦੀ ਸ੍ਰੀ ਚੰਦ ਵਰਗੇ ਸੀ ਕੋਈ ਪੁੱਛਦਾ ਉਹ ਸਸਤੀ ਪੀ ਲਈ ਉਹਨਾਂ ਨੇ ਸ੍ਰੀ ਚੰਦ ਨੇ ਸੰਸਾਰੀ ਲਾਲਚ ਕਰ ਲਿਆ ਸੰਸਾਰੀ ਇੱਜ਼ਤ ਬੜੀ ਬਣਾਈ ਬਲਕਿ ਸਿੱਧਾ ਦੀ ਆਪ ਦਾ ਕੁਝ ਕਰਨਾ ਨਹੀਂ ਪਿਆ ਚੱਕ ਕੇ ਗੁਰੂ ਬਣਾਤਾ ਉਹਨਾਂ ਨੇ ਆਪ ਤਾਂ ਕੁਝ ਕਰਨਾ ਨਹੀਂ ਪਿਆ ਗੁਰੂ ਨਾਨਕ ਦਾ ਲੋਕਾਂ ਨੇ ਬਾਈਕਾਟ ਕੀਤਾ ਉਹਨੂੰ ਲੜਾਈ ਲੜਨੀ ਪਈ ਲੜਾਈ ਲੜਨੀ ਪਈ 250 ਸਾਲ ਉਹਦੇ ਬਾਅਦ ਸਿੱਖਾਂ ਨੂੰ ਲੜਾਈ ਲੜਨੀ ਪਈ ਖਾਲਸੇ ਨੂੰ ਉਹਦੇ ਬਾਅਦ ਹੁਣ ਤੱਕ ਲੜਾਈ ਹੋਈ ਸ਼ੁਰੂ ਹੈ ਕਿਹੜੀਆਂ ਸ਼ਹੀਦੀਆਂ ਹੋਈਆਂ ਸ਼ਹੀਦੀਆਂ ਹੋਈਆਂ ਖੋਪਰੀਆਂ ਲੈ ਗਈਆਂ ਵੀ ਦਵਾਈ ਪੀਣੀ ਪੈ ਗਈ ਪਰ ਨਾ ਉਹਨਾਂ ਦਾ ਹੀ ਹੈ ਦਰਗਾਹ ਜੋਨਾਂ ਦਾ ਹੀ ਦੋ ਲਾਡਲੀ ਫੌਜ ਉਸ ਨੂੰ ਕਿਹਾ ਦੂਏ ਨੂੰ ਨਹੀਂ ਕਿਹਾ ਜਿਹਨਾਂ ਨੇ ਮਹਿੰਗੀ ਦਵਾਈ ਖਾਧੀ ਹੈ ਨਾ ਲਾਡਲੀ ਉਸੇ ਦੇ ਨਾਲ ਲੱਗੂਗਾ ਦੋਨਾਂ ਦੇ ਨਹੀਂ ਲੱਗਣਾ ਗੋਲ ਕਾਣਿਆਂ ਦੇ ਇਹਨੂੰ ਕਿਹਦਾ ਨਹੀਂ ਪੁੱਛਣਾ ਆ ਚਾਰ ਦਿਨ ਦੀ ਗੱਲ ਹੈ ਦੁਨੀਆ ਵੀ ਚਲੇ ਜਾਣਗੇ ਹਾਂਜੀ ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿਠੋ ਚਾਓ ਕੁਦਰਤ ਨੂੰ ਸਾਜ ਕੇ ਬੜੇ ਚਾਉ ਨਾਲ ਆਪਣੇ ਬੈਠ ਕੇ ਦੇਖ ਰਿਹਾ ਹੈ ਸਾਰਿਆਂ ਨੂੰ ਸਾਰਿਆਂ ਨੂੰ ਧਿਆਨ 'ਚ ਰੱਖ ਰਿਹਾ ਹੈ ਦਾਤਾ ਕਰਤਾ ਆਪ ਤੂੰ ਦੇਖੋ ਕਿ ਦਾਤਾ ਨਾ ਚਾਉ ਹੈ ਜੇ ਚਾਉ ਹੁੰਦਾ ਤਾਂ ਦਾਤ ਦੇਣੀ ਹੁੰਦੀ ਹੈ ਦਾਤ ਉਸ ਵੇਲੇ ਦਾਤ ਦੇ ਵੰਡੀ ਜਾਂਦੀ ਹੈ ਚਾਉ 'ਚ ਚਾਉ 'ਚ ਦਾਤ ਦਿੰਦੇ ਨੇ ਨਾ ਦਾਤਾ ਕਰਤਾ ਆਪ ਤੂੰ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਤਸਾਉ ਜਿਹਨੂੰ ਕਦੇ ਖੁਸ਼ ਹੋ ਕੇ ਦੇ ਤੋਂ ਦੇਖੋ ਦਿੰਦਾ ਸਭ ਨੂੰ ਟੁੱਟ ਕੇ ਦੇਣਾ ਹੋਰ ਗੱਲ ਹੈ ਦੇਣਾ ਹੋਰ ਗੱਲ ਹੈ ਮੰਗੇ ਤੇ ਦੇਣਾ ਹੋਰ ਗੱਲ ਹੈ ਬਿਨਾ ਮੰਗੇ ਤੇ ਦੇਣਾ ਹੋਰ ਗੱਲ ਹੈ ਔਰ ਖੁਸ਼ ਹੋ ਕੇ ਦੇਣਾ ਹੋਰ ਗੱਲ ਹੈ ਟੁੱਟ ਦੇ ਜਦ ਟੁੱਟ ਕੇ ਦੇਣਾ ਫਿਰ ਕੀ ਕਰਦਾ ਉਹਦੀ ਬੁੱਧੀ ਦਾ ਵਿਕਾਸ ਕਰ ਦਿੰਦਾ ਉਹਦੀ ਬੁੱਧੀ ਵਿਆਪੀ ਹੋ ਜਾਂਦੀ ਹੈ ਤੇ ਲੋਕ ਦਾ ਗਿਆਨ ਹੋ ਜਾਂਦਾ ਉਹਦੇ ਵਿੱਚ ਸਰਵ ਵਿਆਪੀ ਮਾਇਆ ਦੇ ਵਿੱਚੇ ਵਿੱਚ ਹੁੰਦੀ ਹੈ ਬਾਕੀ ਨਹੀਂ ਹੁੰਦੀ ਬਾਹਰ ਕਿਤੇ ਜਾਣ ਸਰਵ ਵਿਆਪੀ ਜਦ ਆਪਾਂ ਕਹਿੰਦੇ ਹਾਂ ਜਿਹਦਾ ਮਾਇਆ ਦਾ ਏਰੀਆ ਜਿੰਨਾ ਭਰਮ ਉਹਦੇ 'ਚ ਵਿਆਪਣੀ ਹੁੰਦੀ ਤੇ ਲੋਕ ਦਾ ਗਿਆਨ ਨਹੀਂ ਹੈ ਸਰਵ ਵਿਆਪੀ ਗਿਆਨ ਗਾਹਾਂ ਤਾਂ ਫਿਰ ਨਾਲ ਜੁੜ ਜਾਂਦੀ ਹੈ ਸੱਚ ਨਾਲ ਸੱਚ ਜੁੜ ਗਿਆ ਉਹਦਾ ਕੋਈ ਰੌਲਾ ਹੀ ਨਹੀਂ ਦਰਿਆ ਦਾ ਸਫ਼ਰ ਉਦੋਂ ਤੱਕ ਜਦੋਂ ਚਿਰ ਸਮੁੰਦਰ ਆਇਆ ਸਮੁੰਦਰ ਰਲ ਗਿਆ ਫਿਰ ਤਾਂ ਨਾਲ ਹੀ ਰਲ ਗਿਆ ਸਮੁੰਦਰ ਦੇ ਬਿੰਦੀ ਪਾਰ ਨਹੀਂ ਕਰਨਾ ਹੁੰਦਾ ਸਮੁੰਦਰ ਦੇ ਆਗੇ ਨਾਲ ਨਾਲ ਜਾਣਾ ਹੁੰਦਾ ਇਸ ਕਰਕੇ ਚਾਲ ਵਿਆਪੀ ਦੀ ਮਾਇਆ ਤੱਕ ਹੈ ਤੂੰ ਜਾਣ ਹੋਈ ਸਭ ਸੈ ਦੇ ਲੈਸੈ ਜਿੰਦ ਕਵਾਉ ਤੂੰ ਜਾਣ ਹੋਈ ਸਭ ਸੈ ਤੂੰ ਸਾਰੀ ਜੋ ਕੁਛ ਹੈ ਸੰਸਾਰ ਦੇ ਵਿੱਚ ਸਾਰੀ ਤੈਨੂੰ ਜਾਣਕਾਰੀ ਹੈ ਤੇ ਲੈਸਾਂ ਜਿੰਦ ਕੋ ਬਾਓ ਇਹ ਬਹੁਤ ਬੜੀ ਗੱਲ ਹੈ ਦੇ ਕੇ ਲੈ ਲੈਣਾ ਤੂੰ ਪਹਿਲਾਂ ਸਾਨੂੰ ਕੀ ਦੇਣਾ ਸਾਉਣ ਜਿੰਦ ਕੋ ਵਾਓ ਜਿੰਦ ਕੋ ਲਫ਼ਜ਼ ਕਬਾਓ ਨਹੀਂ ਲਫ਼ਜ਼ ਹੈਗਾ ਦੋ ਵਾਰ ਕਬਾਓ ਲਫ਼ਜ਼ ਆਇਆ ਇੱਕ ਵਾਰ ਜਵਜੀ ਸਾਹਿਬ ਜੀ ਇੱਕ ਵਾਰ ਹੈ ਦੇ ਕੇ ਲੈ ਲੈਣਾ ਜਿੰਦ ਬਾਓ ਜਿਹੜੀ ਆ ਪ੍ਰਾਣ ਵਾਯੂ ਹੈ ਜਿੰਦਕ ਬਿੰਦਕ ਪ੍ਰਬੰਧਕ ਇੱਕ ਕੱਕਾ ਲਾ ਕੇ ਬਣੇ ਨੇ ਪ੍ਰਾਣ ਵਾਯੂ ਦੇ ਕਿਵੇਂ ਤਾਂ ਜਪਦੀ ਸਾਹ ਸਾਹ ਹੋਣ ਲੱਗ ਜਾਂਦਾ ਸਾਨੂੰ ਪਹਿਲਾਂ ਹੁੰਦਾ ਨਹੀਂ ਸਾਹ ਦਿੱਤਾ ਨਾ ਤਾਂ ਸਾਹ ਗਰਭ ਦਾ ਸਾਹ ਨਹੀਂ ਹੁੰਦਾ ਸਾਹ ਕਿਵੇਂ ਤਾਂ ਜਪਦੀ ਸਾਹ ਸਾਹ ਹੋਣ ਲੱਗ ਗਿਆ ਕਿਵੇਂ ਤਾਂ ਪ੍ਰਾਣ ਲੈ ਲਿਆ ਤੇ ਤੂੰ ਜਾਣਦਾ ਇਸ ਗੱਲ ਦੇ ਕੇ ਲੈ ਲੈਣਾ ਇਹ ਕੋਈ ਤੇਰੇ ਪਹਿਲਾਂ ਨਾ ਦੇ ਸਕਦਾ ਜੇ ਤੂੰ ਸਾਹ ਨਾ ਲਵੇਂ ਅੰਦਰ ਨਾ ਕੋਈ ਸਾਹ ਲਵਾ ਸਕਦਾ ਨਾ ਕੋਈ ਸਾਹ ਖੋ ਸਕਦਾ ਇਹ ਗੱਲ ਤੂੰ ਹੀ ਜਾਣਦਾ ਹੋਰ ਕੋਈ ਨਹੀਂ ਜਾਣਦਾ ਦੇ ਲੈਸਾ ਜਿੰਦ ਤੋਂ ਸੁਭਾਓ ਹਾਂ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਬਸ ਇਹ ਸਾਰੀ ਗੱਲ ਤੂੰ ਆਪਣੇ ਅਸਨ ਤੇ ਬੈਠ ਕੇ ਚਾਉ ਨਾਲ ਦੇਖ ਰਿਹਾ ਹੋ ਇਹ ਦੇਖਦਾ ਰਹਿਣਾ ਦੇ ਦਿੰਨਾ ਸਾ ਲੋਕਾਂ ਨੂੰ ਲੈ ਲੈਣਾ ਸਾ ਇਹ ਕਰ ਰਿਹਾ ਤੂੰ ਆਪਣੇ ਆਸਣ ਤੇ ਬੈਠਾ ਇਹਨੂੰ ਦੇਖ ਰਿਹਾ ਇਹ ਤੇਰੇ ਹੁਕਮ ਨਾਲ ਹੋ ਰਿਹਾ ਸਭ ਕੁਝ ਜੰਮਣ ਮਰਨਾ ਹੁਕਮ ਹੈ ਹੁਕਮ ਹੈ